ਇਹਨਾਂ ਦੀਆਂ ਲਿਖੀਆਂ ਕਿਤਾਬਾਂ ਪੜ੍ਹ ਕੇ ਪਤਾ ਚੱਲਦਾ ਹੈ ਕਿ ਇਹਨਾਂ ਬੰਦਿਆਂ ਦਾ ਸਿੱਖੀ ਸਿੱਖੀ ਸਿਧਾਂਤ ਅਤੇ ਪਰੰਪਰਾਵਾਂ ਨਾਲ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ ਸਿਰਫ ਸਿੱਖ ਸੰਗਤ ਨੂੰ ਪਰਮਾਉਣ ਲਈ ਦਾੜੀ ਕੇਸ ਰੱਖ ਕੇ ਗਾਤਰੇ ਕਿਰਪਾਨਾਂ ਪਾਈਆਂ ਹੋਈਆਂ ਹਨ ਅਤੇ ਲਿਖਤਾਂ ਵਿੱਚ ਜੋ ਵਾਰ-ਵਾਰ ਧੰਨ ਗੁਰੂ ਗ੍ਰੰਥ ਸਾਹਿਬ ਲਿਖਿਆ ਹੈ ਕੇਵਲ ਇੱਕ ਦਿਖਾਵਾ ਹੈ ਸਮਾਂ ਆਉਣ ਤੇ ਸਭ ਜ਼ਾਹਰ ਹੋ ਜਾਵੇਗਾ ਕਿ ਇਹ ਪੰਥ ਵਿਰੋਧੀ ਤਾਕਤਾਂ ਦੇ ਜਰਖਰੀਦ ਗੋਲੇ ਹਨ ਪੰਥ ਘਾਤਕਾਂ ਨੇ ਇਹਨਾਂ ਦੇ ਮੂੰਹ ਵਿੱਚ ਬੁਰਕੀ ਅਤੇ ਪਿੱਛੇ ਮਿਰਚਾਂ ਪਾ ਕੇ ਪੰਥ ਵੱਲ ਨੂੰ ਮੂੰਹ ਕਰਕੇ ਪਿੱਛੋਂ ਡੰਡਾ ਮਾਰ ਦਿੱਤਾ ਹੈ ਨਾ ਇਹ ਆਪ ਟਿਕ ਸਕਦੇ ਹਨ ਅਤੇ ਨਾ ਪੰਥ ਨੂੰ ਟਿਕਣ ਦੇਣਗੇ ਪ੍ਰਾਪਤ ਜਾਣਕਾਰੀ ਅਨੁਸਾਰ ਕਾਲਾ ਅਫਗਾਨਾ ਵਾਂਗ ਸਬਰਾ ਵੀ ਸਕੂਲੀ ਵਿਦਿਆ ਪੂਰੀ ਕਰਕੇ ਪੁਲਿਸ ਵਿੱਚ ਭਰਤੀ ਹੋ ਗਿਆ ਥੋੜੀ ਦੇਰ ਹੀ ਸਰਵਿਸ ਸਰਵਿਸ ਪਿੱਛੋਂ ਇਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਇਸ ਦੀ ਆਪਣੀ ਲਿਖਤ ਅਨੁਸਾਰ ਫਿਰ ਇਹ ਕਾਰ ਸੇਵਾ ਵਾਲੇ ਬਾਬਿਆਂ ਨਾਲ ਰਲ ਗਿਆ ਕਾਰ ਸੇਵਾ ਵਾਲੇ ਬਾਬੇ ਮੁਫਤ ਦਾ ਲੰਗਰ ਛਕਾਉਂਦੇ ਨਹੀਂ ਇਸ ਲਈ ਸਵਰਾਂ ਨੂੰ ਧੁੱਪੇ ਟੋਕਰੀ ਢੋਣੀ ਪਈ ਤਾਂ ਉੱਥੋਂ ਵੀ ਅਲਵਿਦਾ ਕਹਿ ਦਿੱਤੀ ਅੱਜ ਕੱਲ ਇਸ ਦੇ ਗਰੁੱਪ ਦੇ 4-5 ਬੰਦਿਆਂ ਨੇ ਪਿੰਡ ਦਾ ਗੁਰਦੁਆਰਾ ਮੱਲਿਆ ਹੋਇਆ ਹੈ ਜਿੱਥੇ ਬੈਠ ਕੇ ਸੰਤਾਂ ਦੇ ਕੌਤਕ ਆਦਿ ਪੁਸਤਕਾਂ ਲਿਖਦੇ ਹਨ ਸਰਕਾਰ ਦਰਬਾਰੇ ਵੀ ਲਿੰਕ ਬਣਿਆ ਹੋਇਆ ਹੈ ਇਲਾਕੇ ਦੀ ਤਰਕਸ਼ਾਲ ਸਤਰਕਸ਼ੀਲ ਸੁਸਾਇਟੀ ਦਾ ਮੈਂਬਰ ਹੈ ਅਤੇ ਉਹਨਾਂ ਦੇ ਮੰਚ ਤੇ ਜਾ ਕੇ ਨਾਟਕ ਖੇਡ ਕੇ ਵੀ ਪ੍ਰਚਾਰ ਕਰਦਾ ਹੈ ਪਿੱਛੇ ਜੇ ਗਲ ਵਿੱਚ ਪਿਸਤੌਲ ਪਾ ਕੇ ਚਾਰ ਪੰਜ ਬੰਦਿਆਂ ਨਾਲ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀ ਦੁਕਾਨ ਨੰਬਰ 15 ਤੇ ਭਾਈ ਸੁਰਖਣ ਸਿੰਘ ਨੂੰ ਕਹਿਣ ਲੱਗਾ ਤੁਸੀਂ ਮੇਰੀਆਂ ਕਿਤਾਬਾਂ ਦੁਕਾਨਾਂ ਤੇ ਕਿਉਂ ਨਹੀਂ ਰੱਖਦੇ ਇਸੇ ਤਰ੍ਹਾਂ ਹੋਰ ਕਾਫੀ ਕੁਝ ਬੋਲ ਕੇ ਅਖੀਰ ਧਮਕੀ ਭਰੇ ਲਹਿਜੇ ਵਿੱਚ ਆਖ ਗਿਆ ਮੈਂ ਨਹੀਂ ਕਿਸੇ ਤੋਂ ਡਰਦਾ ਜੋ ਕੁਝ ਕਿਸੇ ਨੇ ਕਰਨਾ ਹੈ ਕਰ ਲਵੇ ਸਾਰਾ ਪਿੰਡ ਇੱਕ ਪਾਸੇ ਹੈ ਤੇ ਇਹ ਚੌਂਕੜੀ ਇੱਕ ਪਾਸੇ ਹੈ ਸੰਤਾਂ ਦੇ ਕੌਤਕ ਦੇ ਕਰਤਾ ਦੇ ਕਿਰਦਾਰ ਦੀ ਇੱਕ ਛੋਟੀ ਜਿਹੀ ਝਾਕੀ ਹੈ